ਭਗਵਤੀ ਛੰਦ ਚੌਥਾ ਤੁਹੀ ਜੋਤ ਜਵਾਲਾ ਮੁਖੀ ਹੋਏ ਦਖਾਨੀ ਪਰਵਤ ਫੋੜ ਲਾਟਾਂ ਅਗਨ ਜਗ ਮਗਾਨੀ ਤੁਹੀ ਹਰਣ ਭਰਣੀ ਤੁਹੀ ਜਗਤ ਮਾਏ ਤੁਹੀ ਸਰਵ ਠੌਰਨ ਰਹੀ ਆਪ ਛਾਏ ਤੁਹੀ ਉਤਪੁਜਾ ਸੀਤ ਜਾ ਸੁਖ ਨਿਧਾਨੀ ਤੁਹੀ ਅੰਡ ਜਾ ਜੇਰ ਜਾ ਚਤਰਵਾਨੀ ਤੁਹੀ ਤੀਰ ਤਰਵਾਰ ਕਾਤੀ ਕਟਾਰੀ ਤੁਹੀ ਸੰਖ ਪਦਮਣ ਗਦਾ ਚੱਕਰਧਾਰੀ ਤੁਹੀ ਤੋਪ ਬੰਦੂਕ ਗੋਲਾ ਚਲੰਤੀ ਤੁਹੀਂ ਕੋਟ ਗੜ ਕੋ ਧਮਕ ਸਿਓ ਉਡੰਤੀ ਤੁਹੀਂ ਵੱਡ ਅਜੀਤਣ ਸਕਲ ਦੋਖ ਹਰਣੀ ਤੁਹੀਂ ਹਰ ਅਡੋਲਨ ਅਗਮ ਖੇਲ ਕਰਣੀ ਤੁਹੀਂ ਅਤ ਬਲਿਸ਼ਟਨ ਚਤਰ ਪੁਜ ਪਵਾਨੀ ਤੁਮਨ ਸਰਬ ਦੁਸ਼ਟਾ ਕੀਏ ਮਾਰਫਾਨੀ ਤੁਹੀਂ ਗੁਪਤ ਪ੍ਰਗਟ ਸਵਨ ਮੋ ਖਿਲੰਤੀ ਤੁਹੀਂ ਮੈਖਾ ਸੁਰਾਇ ਕਉ ਦਲੰਤੀ ਤੁਹੀਂ ਜਗਦ ਮੰਡਣ ਦਇਆਵੰਤ ਪਾਰੀ ਸਕਲ ਸਿਧ ਮੋਨ ਜਨ ਲੈ ਤੈ ਉਵਾਰੀ ਲਖਾ ਨਾਹਿ ਕੋ ਅਜਬ ਖੇਲ ਤੇਰਾ ਤੁਹੀ ਧਰਨ ਧਰਕੈ ਕਰਹਿ ਫਿਰ ਨਵੀਰਾ ਤੁਹੀ ਬਿਜੁਲ ਹੋਏ ਗगन ਚੜ ਝੇਲ ਮਿਲਾਨੀ ਤੁਮਨ ਚਰਨ ਪਰ ਸੁਰਤ ਹਮਰੀ ਲਗਾਨੀ ਤੁਹੀ ਅਲ ਕਰਤਾਰਣੀ ਸ਼ਿਵ ਸਰੂਪਾ ਤੁਹੀ ਕਟਕਟੇ ਦੇਵ ਦੁਰਗੇ ਅਨੂਪਾ ਤੁਹੀ ਹੈ ਸਭਨ ਵਿੱਚ ਸਭ ਸੋ ਨਿਰਾਲੀ ਤੁਹੀ ਸਭ ਜਗਤ ਕੀ ਕਰਹਿ ਪ੍ਰਤਿਪਾਲੀ ਤੁਹੀ ਖਾਸ ਭਗਤਨ ਹਰੇ ਹਰਿ ਜਪੰਤੀ ਤੁਹੀ ਹਰ ਚਰਨ ਪਰ ਆਪਨ ਸਿਰ ਧਰੰਤੀ ਤੁਹੀਂ ਹਰਿ ਕਿਰਪਾ ਸਿਉ ਅਗੰਮ ਰੂਪ ਹੋਈ ਸਭੈ ਪਚ ਮੂਏ ਪਾਰ ਪਾਵਤ ਨ ਕੋਈ ਤੁਹੀਂ ਸੂਰ ਬਲਵੰਤਣੀ ਗੁਣ ਗਹੀਰੇ ਤੁਮਨ ਦਵਾਰ ਕੋ ਰਹੈ ਅਨਾਹਦ ਨ ਫੀਰੇ ਨਿਰੰਜਨ ਸਰੂਪਾ ਤੁਹੀਂ ਆਦਿ ਰਾਣੀ ਤੁਹੀਂ ਜੋਗ ਵਿਦਿਆ ਤੁਹੀਂ ਬ੍ਰਹਮ ਬਾਣੀ ਨਿਰੰਜਨ ਪ੍ਰਭੂ ਨਾਸ ਕਾਦਰ ਮੁਰਾਰੇ ਤਹਾਂ ਤੂੰ ਖੜੀ ਕੁਦਰਤੀ ਰੂਪ ਧਾਰੇ ਤੁਹੀਂ ਅੰਬ ਕੇ ਸ਼ਕਤ ਦੁਰਗੇ ਭਵਾਨੀ ਤੁਮਨ ਕੁਦਰਤੀ ਜੋਤ ਕਾਟੇ ਕਾਟੇ ਸਮਵਾਨੀ ਤਰਨ ਪਵਨ ਆਕਾਸ਼ ਕੁਦਰਤ ਸਰੂਪਾ ਤੁਹੀ ਕੁਦਰਤੀ ਅਲਖ ਦੇਵੀ ਅਨੂਪਾ ਨਹੀਂ ਭਾਕ ਸਾਕਾਉ ਮਹਿਮਾ ਤੁਹਾਰੀ ਲਖਿਓ ਨਾਏ ਕਿਨਹੂ ਤੁਮਨ ਅੰਤ ਪਾਰੀ ਯਹੀ ਦਾਸ ਤੁਮਰਾ ਚਰਨ ਤੂਰੇ ਪਾਵੈ ਤੁਮਨ ਦਵਾਰ ਠਾਡਾ ਸਦਾ ਤੁਨ ਲਗਾਵੈ ਭਗਤੀ ਛੰਦ ਪੰਜਵਾ ਨਮੋ ਦੇਵਿਸਾ ਕੁੰ ਪਰੀ ਹਿੰਗੋ ਲਾਜਾ ਤੁਹੀ ਸਭ ਜਗਤ ਕੇ ਕਰਹ ਸਿੱਧ ਕਾਜਾ ਤੁਹੀ ਅਲਖ ਜਵਾਲਾ ਕਮਛਿਆ ਪ੍ਰਧਾਨੀ ਤੁਮਨ ਜਸ ਸਕਲ ਜਗਤ ਕਰ ਹੈ ਬਖਾਨੀ ਤੁਹੀ ਹਰ ਨਿਰੰਕਾਰ ਠਾਕੁਰ ਜਪੰਤੀ ਤੁਹੀ ਰਾਜਸਨ ਕੋ ਪਕੜ ਕਰ ਦਹੰਤੀ ਹਮਨ ਬੈਰੀਆਂ ਕੋ ਪਕੜ ਘਾਤ ਕੀ ਜੈ ਤਬੈ ਦਾਸ ਗੋਬਿੰਦ ਕਾ ਮਨ ਪਤੀ ਜੈ ਤੁਸੀਂ ਆਸ ਪੂਰਨ ਜਗਤ ਗੁਰ ਭਵਾਨੀ ਸ਼ੀਨ ਮੁਗਲਨ ਕਰੋ ਬੇਗਫਾਨੀ ਸਕਲ ਹਿੰਦ ਸਿਉ ਤੁਰਕ ਦੁਸ਼ਟਾ ਬੀਦਾ ਰਹੋ ਧਰਮ ਕੀ ਤੁਜਾ ਕੋ ਜਗਤ ਮੈਂ ਚੁਲਾ ਰਹੋ ਦੋਹੂ ਪੰਥ ਮੈਂ ਕਪਟ ਵਿਦਿਆ ਚਲਾਨੀ ਬਹੁੜ ਤੀਸਰਾ ਪੰਥ ਕੀਜੈ ਪ੍ਰਧਾਨੀ ਜੋ ਉਪਜੈ ਮਰੈ ਤਾਂ ਸਿਮਰਨ ਨਾ ਕੀਜੈ ਅਟਲ ਪੁਰਖ ਕਾਲ ਕਾ ਨਾਮ ਲਈ ਜਾਏ ਮੜੀ ਗੋਰ ਦੇਵਲ ਮਸੀਤਾ ਗਿਰਾਇੰ ਤੁਹੀ ਏਕ ਕਾਲ ਹਰ ਹਰ ਜਪਾਇੰ ਮਿਟਹਿ ਬੇਦ ਸਾਸਤਰ 18 ਪੁਰਾਨਾ ਮਿਟਾਏ ਬਾਗ ਸਲਵਾਤ ਸੁਨਤ ਕੁਰਾਨਾ सकल श्रेष्ठ एक वर्ण होकर पुलानी धर्म नेम की जुगत किन्हू न जानी कठिन धुंध बरताय जगत मह गुबारा दया धार कर मोह जय उबारा तुही कुदरते सकत दुर्गे पवानी तुही जगत माता सकल बिद निदानी तुही ब्यास गोरख कबीरे तुही रिख मुनीसर तुही गौंस पीरे निरंजन पुरुष कौ सदा तू ती हवाएं ਪ੍ਰਭੂ ਦਵਾਰ ਠਾੜੀ ਵਜੀਰ ਨ कहावें ਨਹੀਂ ਤੁਮ ਬਿਨਾ ਕੋਈ ਦੂਸਰ ਹਜੂਰੇ ਤੁਹੀ ਅਲਖਨੀ ਹੋਏ ਰਹੀ ਜਗਤ ਪੂਰੇ ਅਪੁਨ ਜਾਣ ਕਰ ਮੋਹ ਲੀਜੈ ਬਚਾਈ ਅਸੁਰ ਪਾਪੀਆਂ ਮਾਰ ਦੇਵਹ ਉਡਾਈ ਸਕਲ ਜਗਤ ਕਉ ਸੁਖ ਵਸਾਵਹ ਅਨੰਦਾ ਤੁਹੀ ਦਰਦ ਮੇਟਨ ਸ੍ਰੀ ਹਰਿ ਮੁਕੰਦਾ ਯਹੀ ਦੇ ਆਗਿਆ ਤੁਰਕਨ ਗੈ ਖਪਾਉ ਗਉ ਕਾਤ ਕਾ ਦੁਖ ਜਗ ਸਿਉ ਮਟਾਉ ਛਤਰ ਤਖਤ ਮੁਗਲਨ ਕਰਹੁ ਮਾਰ ਦੂਰੇ ਕੁਰਹਿ ਤਵ ਜਗਤ ਮਹਿ ਫਤਹ ਧਰਮ ਤੂਰੇ ਤੁਮਨ ਦਰ ਖੜਾ ਦਾਸ ਕਰ ਹੈ ਪੁਕਾਰਾ तुर्कन मीट कीजा जगत में उजारा तवह गीत मंगल फतेह के सुनाऊं तुमन को सिमर दुख सगले मिटाऊं भगवती संत नमो कष्ट हरणी दुर्गा शक्ति माई सब दुष्ट दानो पकड़ताए खपाए तुमन पवन त्रैलोक पुर में बिराजय तहां नूर तुमरा गम रूप छा जाए तुही तौल गिरकोट कांगड़ बसंती ਤੁਹੀ ਅਸ਼ਲ ਅਨਾਥ ਦੇਵਨ ਅਨੰਤੀ ਰਟਾਉ ਨਿਸ ਦਿਨਾ ਜਾਪ ਤੁਮਰਾ ਭਵਾਨੀ ਤੁਮਨ ਚਨਮੋ ਪ੍ਰੀਤ ਹਮਰੀ ਲਗਾਨੀ ਕਰੋ ਹਾਰ ਭਵਾਨੀ ਜਗਤ ਕੀ ਸੰਭਾਰੇ ਹਮਨ ਦੁਸ਼ਟ ਦੋਖੀ ਸਵਨ ਹੋ ਹਿਸ਼ਾਰੇ ਸਦਾ ਸਰਵਦਾ ਚਰਨ ਤੁਮਰੇ ਤਿਹਾਉ ਤੁਮਨ ਮਿਹਰ ਸਿਓ दुष्ट सगले खपाऊं यही आस पूर्ण करो तुम हमारी मिटा कष्ट गौवन छुटा खेद भारी फतेह सदगुरु की जगत स्यों बुलाऊं सबन को शब्द वाह वाह दृढ़ाऊं करहो खालसा पंथ तीसर परवेसा जगह सिंह जो दे तरह नील पेसा सकल राश शन को पकड़ वै खपावै सब जग स्यों तोने फतेह की बुलावै तुही सारदा वेद गायन सुरस्ती तुही देव दुर्गे निरंजन परस्ती यही बेनती खास हमरी सुनी जाय असुर मार कर रछ गौवन करी जाय तुही सिद्ध नवनिध को भरन हारी तुही अन्न दायन सकल जग पिखारी तुही रिख वशिष्टे तुही हैं दुर्वासा तुही जम दगन संत गौतम प्रकाशा तुही काल के असुर संघार करनी तुही सेवकन पर सदा मिहर धरणी ਕਹਾਂ ਲਉ ਬਖਾਨੋ ਤੁਮਨ ਗਤੋ ਪਾਰੀ ਤੂੰ ਹੀ ਜਲ ਪਾ ਅਲਖ ਰੂਪਨ ਮੁਰਾਰੀ ਹੀ ਹਰਿ ਹਰਿ ਹਰਿ ਹਰਿ ਹਰਿ ਭਵਾਨੀ ਨਿਰੰਜਨ ਪੁਰਖ ਪਰ ਭਈ ਤੂੰ ਕੁਰਬਾਨੀ ਯਹੀ ਦੇਹ ਬਾਰ ਮੋਹ ਸਤਗੁਰ ਤੇ ਆਉਂ ਅਸੁਰ ਜੀਤ ਕਰ ਧਰਮ ਨੌਵਤ ਬਜਾਉਂ ਮਿਟੈ ਸਭ ਜਗ ਸਿਉ ਤੁਰਕਨ ਦੁੰਦ ਸੋਰਾ ਬਚੈ ਸੰਤ ਸੇਵਕ ਖਪਹਿ ਦੁਸ਼ਟ ਚੋਰਾ ਸਭਾ ਸ੍ਰਿਸ਼ਟੀ ਪਰਜਾ ਸੁਖੀ ਹੋਈ ਰਾਜੈ ਮਿਟੈ ਦੋਖ ਸੰਤਾਪ ਆਨੰਦ ਗਾਜੈ ਨ ਛਾੜੂ ਕਹੂੰ ਦੁਸ਼ਟ ਅਸਰੁ ਨਿਸ਼ਾਨੀ ਚਲੈ ਸਭ ਜਗਤ ਮੈਂ ਧਰਮ ਕੀ ਕਹਾਣੀ ਛਤਰ ਧਾਰੀਨ ਕੋ ਕਰਉ ਬੇਗ ਨਾਸਾ अपन दास का देखियो तब तमाशा दोहरा तब खड़ग तमाशा देखिय हर दुर्गे अविनाश पकड़ तेग दुष्टन हतू करहो धर्म प्रगास हर भगत भगवती तिसा की जोरण धीर धरे ਤੇ ਅੰਗ ਸੰਗ ਤੁਮ ਲਾਗ ਰੋ ਜੋ ਪਾਛੈ ਪਗ ਨ ਧਰੇ ਚਉਪਈ ਖਟ ਛੰਦ ਭਵਤੀ ਮਹਾ ਪੁਨੀਤੀ ਤਿਸ ਪਸ਼ਵਤ ਉਰਪ ਜਤ ਪਰਤੀ ਤੇ ਇਉ ਨਿਸਵਾਸੁਰ ਦੁਰਗੇ ਗੁਣ ਗਾਇੰ ਤਾਂ ਸਾਜੇ ਅਟਲ ਅਮਰ ਪਦ ਪਾਇੰ ਯੈ ਖਸ਼ਟਕ ਛੰਦ ਸੰਪੂਰਨ ਭਇਓ ਤਿਸੁ ਚਿਰਤ ਸਗਲਾ ਭ੍ਰਮ ਗਇਓ ਹਰਿ ਅਲਖ ਈਸਰੀ ਭਈ ਕਿਰਪਾਲੰ ਤਿਨ ਦਾਸ ਆਪਨਾ ਕੀਉ ਨਿਹਾਲੰ ਦੁਖ ਰੋਗ ਸੋਗ ਭੈ ਮਿਟੇ ਕਲੇਸਾ ਬਹੁ ਸੁਖ ਉਪਜੇ ਆਨੰਦ ਪਰਵੇਸਾ ਇਤਵੇ ਦੁਰਗੇ ਕਿਰਪਾ ਧਾਰੀ ਤੇ ਆਪਨ ਦਾਸ ਕੋ ਲਿਆ ਉਵਾਰੀ ਇਤ ਸ੍ਰੀ ਗੋਬਿੰਦ ਸਿੰਘ ਵਿਰਜਤੇ ਸ੍ਰੀ ਭਗਤੀ ਛੰਦ ਕਸ਼ਟਕੰ ਸਮਾਪਤੰ ਮਸੁਮਸਤ